ਦੋਹਰਾ ਸਿਆਲ ਕੋਟ ਕੇ ਦੇਸ ਮੈਂ ਸਾਲ ਬਾਹਨਾ ਰਾਵ ਖੱਟ ਦਰਸ਼ਨ ਕੋ ਮਾਨੀ ਰਾਖਤ ਸਭ ਕੋ ਭਾਵ ਸ੍ਰੀ ਤ੍ਰਿਪੁਰਾਰ ਮਤੀ ਹੁਤੀ ਤਾਕੀ ਤ੍ਰੀ ਕੋ ਨਾਮ ਭਜੈ ਭਵਾਨੀ ਕੋ ਸਦਾ ਨਿਸ ਦਿਨ ਆਠੋ ਜਾਮ ਚਉਪਈ ਇਹ ਜਬ ਭੇਦ ਬਿਕਰਮੈ ਪਾਇਓ ਮਿਤ ਸੈਨ ਲੈ ਕੇ ਚੜ ਧਾਇਓ ਨੈਕ ਸਾਲ ਬਾਹਨ ਨ ਡਰਿਓ ਜੋਰ ਸੂਰ ਮੁਖ ਵੈ ਲਿਓ ਦੋਹਰਾ ਤਬ ਤਾਸੋ ਸ੍ਰੀ ਚੰਡਕਾ ਐਸੇ ਕਹਿਓ ਬਨਾਏ ਸੈਣ ਮ੍ਰਿਤਕਾ ਕੀ ਰਚੋ ਤੁਮ ਮੈਂ ਦਿਓ ਜਿਆਏ ਚਉਪਈ ਜੋ ਜਗ ਮਾਤ ਕਹਿਓ ਸੋ ਕੀਨੋ ਸੈਨ ਮ੍ਰਿਤਕਾ ਕੀ ਰਚ ਲੀਨੋ ਕਿਰਪਾ ਦ੍ਰਿਸ਼ ਸ੍ਰੀ ਚੰਦ ਨਿਹਾਰੇ ਜਗੇ ਸੂਰ ਹਥਿਆਰ ਸੰਭਾਰੇ ਦੋਹਰਾ ਮਾਟੀ ਤੇ ਮਰਦੂਪ ਜੇ ਕਰ ਕੈ ਕ੍ਰੁੱਧ ਵਿਥੇਕ ਹੈ ਗੈ ਰਥ ਪੈਦਲ ਕਣੇ ਨੇਪੂ ਉੱਠ ਚਲੇ ਅਨੇਕ ਚਉਪਈ ਗਹਿਰੇ ਨਾਦ ਨਗਰ ਮੈਂ ਬਾਜੇ ਗੈ ਗਹਿ ਗੁਰਜ ਗਰਬਿਆ ਗਾਜੇ ਟੂਕ ਟੂਕ ਭਾਖੈ ਜੋ ਹੋਵੈ ਹੈ ਬਉਰੋ ਫੇਰ ਧਾਮ ਨੈ ਜੈ ਹੈ ਦੋਰਾ यह मंत्र कर सूरमा परे सैन में आए जो विक्रम को दल हो तो सो ले चले उठाए ਛੰਦ छंद ਰਥੀ ਕੋਟ ਕੂਟੇ ਕਰੀ ਕਰੋਰ ਮਾਰੇ ਕਿਤੇ ਸਾਜਿਓ ਰਾਜ ਬਾਜੀ ਵਿਦਾਰੇ ਕਨੇ ਕੂੰ ਜੋ ਦਾਤ ਸੀ ਭੂ ਜੂਜੇ ਕਹਾ ਲੋ ਗਨੋ ਮੈਂ ਨਹੀਂ ਜਾਤ ਬੂਜੇ ਰੁਆਮਲ ਛੰਦ ਅਮਿਤ ਸੈਨਾ ਲੈ ਚੱਲਿਓ ਤਾ ਆਪ ਰਾਜਾ ਸੰਗ ਜੋਰ ਖੋਰ ਸੋ ਵੀਰ ਮੰਤਰੀ ਸ਼ਸਤਰ ਧਾਰ ਸੁਰੰਗੇ ਸੂਲ ਸੈਥਨ ਕੇ ਲਗੇ ਅਰਬੇਦ ਬਾਨਨ ਸਾਥ ਜੂਜ ਜੂਜ ਗਏ ਤਹਾਂ ਰਣ ਭੂ ਮਧ ਪਰਮਾਥ ਭੁਜੰਗ ਛੰਦ ਜਗੇ ਜੰਗ ਜੋਦਾ ਗਏ ਜੂਜ ਪਾਰੇ ਕਿਤੇ ਭੂਮ ਘੂਮੈ ਮਨੋ ਮਤ ਵਾਰੇ ਕਿਤੇ ਮਾਰ ਹੀ ਮਾਰਿਆ ਸੇ ਪੁਕਾਰੈ ਕਿਤੇ ਸ਼ਸਤਰ ਛੋਰੈ ਤ੍ਰਿਆ ਭੇਖ ਥਾਰੈ ਸਭੈ ਆਣ ਜੋਦਾ ਚਹੂ ਕਾਤ ਗੱਜੇ ਮਹਾ ਸੰਖਿਓ ਦੁੰਦਵੀ ਨਾਦ ਵੱਜੇ ਭਰੀ ਜੋ ਅਭੀਤਾਨ ਕੀ ਪੀਰ ਪਾਰੀ ਤਬੈ ਆਪ ਸ੍ਰੀ ਕਾਲਿਕਾ ਕਿਲਕਾਰੀ ਤਹਾਂ ਆਪ ਲੈ ਰੁਦਰ ਡੋਰੂ ਬਜਾਇਓ ਚਤਰ ਸਾਠ ਮਿਲ ਜੋਗਨੀ ਗੀਤ ਗਾਇਓ ਕਹੂੰ ਕੋਵ ਕੈ ਡਾਕਨੀ ਹਾਕ ਮਾਰੈ ਕਹੂੰ ਭੂਤਿਓ ਪ੍ਰੇਤ ਨਾਗੇ ਬਿਹਾਰੈ ਤੋਮਰ ਛੰਦ ਤਬ ਬਿਕਰਮ ਐ ਰਿਸ ਖਾਏ ਪਟ ਭਾਂਤ ਭਾਂਤ ਬੁਲਾਏ ਚਿਤ ਮੈਂ ਅਧਕ ਹਟ ਠਾਨ ਤੇ ਠਾਂ ਪਰਤ ਆਨ ਅਤ ਕਹ ਸੋ ਜੋਧਾਇਆ ਨੇ ਲਰ ਮਰਤ ਭੇ ਤਜ ਕਾਨ ਬਾਜੰਤਰ ਕੋਟ ਬਜਾਏ ਰਣ ਰਾਗ ਮਾਰੂ ਗਾਏ ਚਉਪਈ ਆਨ ਪਰੇ ਤੇ ਸਕਲ ਨਿਵੇਰੇ ਉਂਡੇ ਔਰ ਕਾਲ ਕੇ ਪ੍ਰੇਰੇ ਜੇ ਚਲ ਦਲ ਰਣ ਮੰਡਲ ਆਏ ਲਰ ਮਰ ਕੈ ਸਭ ਸਵਰਗ ਸਿਧਾਏ ਐਸੀ ਭਾਂ ਸੈਣ ਜਬ ਲਰਿਓ ਏਕ ਵੀਰ ਜੀਤ ਨਾਮ ਬਰਿਓ ਤਬ ਹਾਠਿ ਰਾਵ ਆਪ ਦੂਤਾਏ ਭਾਂਤ ਭਾਂਤ ਬਾਦ ਤਰ ਵਜਾਏ ਤੁਰਹੀ ਨਾਲ ਨਭੀਰੀ ਬਾਜੀ ਸੰਕਟੋਲ ਕਰਨਾਏ ਗਾਜੀ ਭਾਂਤ ਭਾਂਤ ਮੋ ਘੁਰੇ ਨਗਾਰੇ ਦੇਖਤ ਸੁਰ ਵਿਵਾਨ ਚਲ ਸਾਰੇ ਜੋ ਵਿਕਰਮ ਤੇ ਘਾਇ ਚਲਾਵੈ ਆਪਾਨ ਸ੍ਰੀ ਚੰਡ ਬਚਾਵੈ ਤੇ ਬ੍ਰਣ ਏਕ ਲਗਨ ਨਹਿ ਦੇਵੈ ਸੇਵਕ ਜਾਨ ਰਾਖ ਕੈ ਲੇਵੈ ਦੋਰਾ ਦੇਵੀ ਭਗਤ ਪਛਾਨ ਤੇ ਲਗਨ ਨ ਦੀਨੇ ਘਾਏ ਬਜਰਬਾਨ ਬਰਛੀਨ ਕੋ ਵਿਕਰਮ ਰਹੋ ਚਲਾਏ ਚਉਪਈ ਸਾਲ ਬਾਹਨ ਕੀ ਇੱਕ ਪਟ ਰਾਣੀ ਸੋ ਰਣ ਹੀਰ ਅਧਿਕ ਡਰਪਾਨੀ ਪੂਜ ਗੌਰ ਜਾ ਤਾਇ ਮਨਾਈ ਭੂਤ ਭਵਿਖਿਆ ਵਹਿ ਠਹਿਰਾਈ ਤਬ ਤੇ ਦਰਸ ਗੌਰ ਜਾ ਦਇਓ ਉਠ ਰਾਣੀ ਤੇ ਸੀਸ ਝੁਕਾਇਓ ਪਾਂਤ ਪਾਂਤ ਜਗ ਮਾਤ ਮਨਾਇਓ ਜੀਤ ਹੋਏ ਖਮਰੀ ਪਰ ਪਾਇਓ ਦੋਹਰਾ ਸਾਲਬਾਨ ਵਿਕਰਮ ਪਏ ਬਾਜੋ ਲੋ ਅਪਾਰੇ ਆਠ ਜਾਮ ਆਹ ਵਿਖੈ ਜੁਧ ਭਇਓ ਵਿਕਰਾਰ ਚੋਪਈ ਸਿਆਲ ਕੋਟ ਨਾਇਕ ਰਿਸ ਭਰਿਓ ਚਿੱਤਰ ਬਚਿੱਤਰ ਚੋਪ ਰਣ ਕਰਿਓ ਤਨ ਧਨ ਬਾਣ ਬੱਜਰ ਸੇ ਮਾਰੇ ਰਾ ਬਿਕਰਮਾ ਸੁਵਰਗ ਸਿਧਾਰੇ ਦੋਹਰਾ ਜੀਤ ਬਿਕਰਮਾ ਜੀਤ ਕੋ ਚਿਤ ਮੈਂ ਹਰਖ ਵਡਾਏ ਅੰਤਹ ਪੁਰ ਆਵਤ ਭਇਓ ਅਦਿ ਹਿਰਦੈ ਸੁਖ ਪਾਏ ਚੌਪੀ ਜਬ ਰਾਜਾ ਅੰਤਹ ਪੁਰ ਆਇਓ ਸੁਨਿਓ ਜੋ ਬਰ ਰਾਣੀ ਜੂ ਪਾਇਓ ਮੋਕੋ ਕਹੋ ਜੀਤ ਇਹ ਦਈ ਤਾਸੋ ਪ੍ਰੀਤ ਅਦਿ ਖਵੈ ਗਈ ਦੋਰਾ ਹਮਰੇ ਹਿਤ ਇਹ ਰਾਣੀਐ ਲੀਨੀ ਗੌਰੀ ਮਨਾਏ ਰੀਜ ਭਗਉਤੀ ਵਰ ਦਇਓ ਤਬ ਹਮ ਜਿਤੇ ਬਿਨਾਏ ਚਉਪਈ ਨਿਸ ਦਿਨ ਰਹਿ ਤਮਨ ਕੇ ਡੇਰੈ ਔਰ ਰਾਨੀਆਂ ਔਰ ਨਾ ਹੀਰੈ ਬਹੁਤ ਮਾਸ ਰਹਤੇ ਜਬ ਭਇਓ ਦੇਵੀ ਪੂਤ ਏਕ ਤੇ ਦਇਓ ਤਾਕੋ ਨਾਮ ਰਸਾਲੂ ਰਾਖਿਓ ਐਸੋ ਬਚਨ ਚੰਡਿਕਾ ਭਾਖਿਓ ਮਹਾਜਤੀ ਜੋਦਾ ਏ ਹੋਈ ਜਾ ਸਮ ਔਰ ਨਾ ਜਗ ਮੈਂ ਕੋਈ ਜਿਉਂ ਜਿਉਂ ਬੜਤ ਰਸਾਲੂ ਜਾਵੈ ਨਿਤ ਅਖੇਟ ਕਰੈ ਮ੍ਰਿਗ ਘਾਵੈ ਸਹਿਰ ਦੇਸ ਦੇ ਸੰਕੋ ਕਰਾਇ ਕਿਸੂ ਰਾਜਾ ਤੇ ਨਹਿ ਡਰੈ ਖੇਲ ਅਖੇਟਕ ਜਬ ਗ੍ਰਹਿ ਆਵੈ ਤਬ ਚੌਪਰ ਕੀ ਖੇਲ ਮਚਾਵੈ ਜੀਤ ਜੀਤ ਰਾਜਨ ਕੋ ਲਈ ਛੋਰ ਛੋਰ ਚਿੱਤਰ ਕਰ ਦੇਈ ਏਕ ਡੋਮ ਤਾਕੇ ਗ੍ਰਹਿ ਆਇਓ ਖੇਲ ਰਸਾਲੂ ਸਾਥ ਰਚਾਇਓ ਪਗਿਆ ਬਸਤਰ ਅਸਵ ਜਬ ਹਾਰੇ ਚਿੱਤਰ ਚਿਤ ਯੋ ਬਚਨ ਉਚਾਰੇ ਚਉ ਪਰ ਬਾਜ ਤੋਹੇ ਤਬ ਜਾਨੋ ਮੇਰੋ ਕਹਿਓ ਏਕ ਤੁਮ ਮਾਨੋ ਸਿਰ ਕਪ ਕੇ ਸੰਖੇਲ ਦੇ ਜਾਵੋ ਤਬ ਤੇ ਖੇਲ ਜੀਤ ਗ੍ਰਹਿ ਆਵੋ ਯੋ ਸੁਣ ਬਚਨ ਰਸਾਲੂ ਧਾਇਓ ਚੜ ਘੋਰਾ ਪੈ ਤਹੀਂ ਸਿਧਾਇਓ ਸਿਰ ਕਪ ਕੇ ਦੇ ਸੰਤਰ ਆਇਓ ਆਣ ਰਾਵ ਸੋ ਖੇਲ ਰਚਾਇਓ ਤਬ ਸਿਰ ਕਪ ਛਾਲੇ ਅਦਿਕ ਸੋ ਤਾਰੇ ਸ਼ਸਤਰ ਅਸਤਰ ਬਸਤਰਣ ਜੋ ਤੁਹਾਰੇ ਤਨ ਹਰਾਇ ਸਿਰ ਬਾਜੀ ਲਾਗੀ ਸੋ ਜੀਤ ਲਈ ਬੜ ਭਾਗੀ ਜੀ ਤਾਹੇ ਮਾਰਨ ਲੈ ਤਾਇਓ ਯੋ ਸੁਨ ਕੈ ਰਣਵਾਸ ਸਹਿ ਪਾਇਓ ਯਾ ਕੀ ਸਤਾ ਕੋਕਿਲਾ ਲੀਜੈ ਜੀਏ ਤੇ ਬਦ ਯਾ ਕੋ ਨਹਿ ਕੀਜੈ ਤਬ ਤੇ ਜਾਨ ਮਾਫ ਕਹਿ ਦਈ ਤਾ ਕੀ ਸੁਤਾ ਕੋਕਿਲਾ ਲਈ ਦੰਡਕਾਰ ਮੈਂ ਸਦਨ ਸਵਾਰਿਓ ਤਾ ਕੇ ਬੀਜ ਰਾਖ ਤੇ ਧਾਰਿਓ ਤਾ ਕੋ ਲਰਕਾ ਪਨ ਜਵ ਗਇਓ ਜੋਬਨ ਆਨ ਤਮਾਮੋ ਦਇਓ ਰਾਜਾ ਨਿਕਟ ਨ ਕੇ ਆਵੇ ਯਾ ਤੇ ਅਤ ਰਾਣੀ ਦੁਖ ਪਾਵੇ ਏਕ ਦਿਵਸ ਰਾਜਾ ਜਬ ਆਇਓ ਤਬ ਰਾਣੀ ਯੋ ਵਚਨ ਸੁਨਾਇਓ ਹਮ ਕੋ ਲੈ ਤੁਮ ਸੰਗ ਸਿਧਾਰੋ ਬਨ ਮੈਂ ਜਹਾਂ ਮ੍ਰਿਗਨ ਕੋ ਮਾਰੋ ਲੈ ਰਾਜਾ ਤੇ ਸੰਗ ਸਿਧਾਇਓ ਜਹ ਮ੍ਰਿਗ ਹਨਤ ਹੇਤ ਤਾ ਆਇਓ ਦੈ ਫੇਰਾ ਸਰਸੋ ਮ੍ਰਿਗ ਮਾਰਿਓ ਯਹ ਕੌਤਕ ਕੋਕਲਾ ਨਿਹਾਰਿਓ ਤਬ ਰਾਣੀ ਯੋ ਬਚਨੋ ਉਚਾਰੇ ਸੁਨੋ ਬਾਤ ਨਿਪਨਾਥ ਮਾਰੇ दृग सारसो मृग को हो मारो तुम ठाडे यह चरित निहारुम घूंगड़ छोर कोकला ताई मृग लख ताह गयो उर्झाई अमित रूप जब ताय निहार्यो ठाड़ रहो न संक बधार्यो ਕਰ ਸੋ ਮ੍ਰਿਗ ਰਾਣੀ ਜਬ ਗਏ ਹੋ ਯਹ ਕੌਤਕਰੀ ਸਾਲੂ ਲਹਿਓ ਤਬ ਚਿਤ ਭੀਤਰ ਅਧਿਕ੍ਰਿਤ ਆਇਓ ਕਾਨ ਕਾਟ ਕਹਿ ਤਾਏ ਪਠਾਇਓ ਕਾਨ ਕਟਿਓ ਮ੍ਰਿਗ ਲਖ ਜਬ ਪਾਇਓ ਸੋ ਹੋਡੀ ਮਹਲਨ ਤਰਿਆਇਓ ਸਿੰਧ ਦੇਸ ਏਸ਼ਵਰ ਗਹਿ ਲਇਓ ਚੜ ਕੋਰਾ ਪੈ ਪਾਛੈ ਧਇਓ ਤਬ ਆਗੇ ਤਾਕੇ ਮ੍ਰਿਗ ਧਾਇਓ ਮਹਾਲ ਕੋ ਕਿਲਾ ਕੇ ਤਰ ਆਇਓ ਹੋਡੀ ਤਾਕੋ ਰੂਪ ਨਿਹਾਰਿਓ ਹਾਰੇ ਹਾਰੇ ਸਰ ਤਾਕੋ ਤਨ ਮਾਰਿਓ ਹੋਡੀ ਜਬ ਕੋਕਲਾ ਨਿਹਾਰੀ ਬਿਹਸ ਬਾਤ ਇਹ ਭਾਂਤ ਉਚਾਰੀ ਹਮ ਤੁਮ ਆਓ ਬਿਰਾਜੈ ਦੋ ਜਾ ਕੋ ਭੇਦ ਨਾ ਪਾਵਤ ਕੋ ਹੈ ਤੇ ਉਤਰ ਭਵਨ ਭਗਤਾਰਿਓ ਆਨ ਕੋਕਿਲਾ ਸਾਥ ਬਿਹਾਰਿਓ ਭੋਗ ਕਮਾਏ ਬਹੁਰ ਉਠ ਗਇਓ ਦੁਤੀਏ ਦਿਵਸ ਪੁਨ ਆਵਤ ਭਇਓ ਤਬ ਮੈਂ ਨਾ ਯਾ ਭਾਂਤ ਬਖਾਨੀ ਕਾ ਕੋਕਲਾ ਤੂੰ ਭਈ ਐਆਨੀ ਯੋ ਸੁਨ ਬੈਣ ਤਾਹੇ ਹੰਡਾਰਿਓ ਤਬ ਸੁਖ ਤੇਹ ਏ ਭਾਂਤ ਉਚਾਰਿਓ ਭਲੋ ਕਰਿਓ ਮੈਂ ਨਾ ਤੈ ਮਾਰੀ ਸਿੰਧੇਸ ਕੇ ਸਾਥ ਬਿਹਾਰੀ ਮੋਕਾ ਕਾੜ ਹਾਥ ਪੈ ਜੈ ਬੀਜ ਪਿੰਜਰਾ ਰਹਿਣ ਨਾ ਦੀਜੈ ਸੋਰਟਾ ਜਿਨ ਰੀ ਸਾਲੂ ਧਾਏ ਏ ਠਾਂ ਪਹੁੰਚੈ ਆਏ ਕੈ ਮੋਹਿ ਹੋਏ ਸਿੰਧ ਬਹਾਏ ਜੰਮਪੁਰ ਦੇ ਪਠਾਏ ਲਾਖੇ ਚੌਪਈ ਤਬ ਤੇ ਕਾੜ ਹਾਥ ਪੈ ਲਿਓ ਦ੍ਰਿਸ਼ਟ ਚੁਕਾਏ ਸੁਆ ਉੱਡ ਗਇਓ ਜਾਇ ਰਸਾਲੂ ਸਾਥ ਚਿਤਾਇਓ ਖੇਲਤ ਕਾਹ ਚੋਰ ਗ੍ਰਹਿ ਆਇਓ ਯੋ ਸੁਨ ਬਹਿਣ ਰਸਾਲੂ ਤਾਇਓ ਤੁਰ ਧੌਲ ਹਰ ਕੇ ਟਟ ਆਇਓ ਭੇਦ ਕੋਗਲਾ ਜਬ ਲਖ ਪਾਇਓ ਸਭ ਕੇ ਵਿਖੈ ਲਪੇੜ ਦੁਰਾਇਓ ਕਹਿਓ ਬਕਤਰ ਫੀਕੋ ਕਿਉ ਭਇਓ ਜਾਣ ਕਰ ਰਾਹੋ ਲੂਟ ਸਾਥੀ ਲੈਓ ਅੰਬੀਆਂ ਕੀ ਅੰਬਿਆ ਕਿਨ ਹਰੀ ਢੀਲੀ ਸੇ ਕਹੋ ਕਿਹ ਕਰੀ ਦੋਰਾ ਜਬ ਤੇ ਗਏ ਅਖੇੜ ਤੋਬ ਤਬ ਤੇ ਮੈਂ ਦੁਖ ਪਾਏ ਘਾਇਲ ਜਿਉ ਕੂਮਤ ਰਹੀ ਬਿਨਾ ਤਿਹਾਰੇ ਰਾਏ ਚਉਪਈ ਬਾਤ ਬਹੀ ਅੰਬੀਆਂ ਲੈ ਗਈ ਮੋ ਤਨ ਮੈਨ ਉਪਾਵਤ ਭਈ ਤਬ ਮੈਂ ਲੈ ਅਧਿਕ ਪਸਵਾਰੇ ਜੈਸੇ ਮ੍ਰਿਗ ਸਾਇਕ ਕੇ ਮਾਰੇ ਤਾਤੇ ਲਰੀ ਮੋਤੀਆਂ ਛੂਟੀ ਉਡਗ ਸਹਿਤ ਨਿਸ ਜਨ ਰਵਿ ਟੂਟੀ ਹੋ ਅਤ ਦੁਖਤ ਮੈਨ ਸੋ ਪਈ ਯਾਤੇ ਸੇਜ ਢੀਲ ਹੋਇ ਗਈ ਦੋਹਰਾ ਤਬ ਦਰਸ਼ਨ ਲਖ ਚਿਤ ਕੋ ਮਿਟ ਗਿਓ ਸੋਕ ਅਪਾਰ ਜਿਉ ਚਕਵੀ ਪਤਿ ਆਪਨੇ ਦੇਵ ਕਰ ਨੈਣ ਨਿਹਾਰ ਚਉਪਈ ਯੋ ਰਾਜਾ ਰਾਣੀ ਬਿਰਮਾਇਓ ਘਰੀ ਬਾਤਨ ਸੂਰ ਜਾਇਓ ਹੁਣ ਤਾਸੋ ਇਹ ਭਾਂਤ ਉਚਾਰੋ ਸੁਨੋ ਰਾਵਜੂ ਬਚਨ ਹਮਾਰੋ ਚਉਪਈ ਹਮ ਤੁਮ ਕਰ ਮੇਵਾ ਦੋ ਲੇਹੀ ਡਾਰ ਡਾਰ ਯਾ ਸਭ ਮੈਂ ਦੇਹੀ ਹਮ ਦੂ ਦਾਬ ਇਹ ਬਦ ਡਾਰੈ ਸੋ ਹਾਰੈ ਜਿਹ ਪਰੈ ਕਿਨਾਰੈ ਦੋਹਰਾ ਤਬ ਦੂਹਨ ਮੇਵਾ ਲਿਓ ਐਸੇ ਬਹਿਨ ਬਖਾਨ ਚਤੁਰ ਨਿਰਪਤ ਅਤ ਚਿਤੁ ਤੋ ਇਹੀ ਬੀਜ ਗਇਓ ਜਾਨ ਚੌਬੀ ਤਬ ਰਾਜਾ ਇਹ ਬਚਨ ਉਚਾਰੀ ਸੁਨ ਰਾਣੀ ਕੋਕਿਲਾ ਪਿਆਰੀ ਏਕ ਹਰਾਏ ਮ੍ਰਿਗੈ ਮੈਂ ਆਇਓ ਕੰਪਤ ਬੂਟ ਮੈਂ ਦੁਰਿਓ ਡਰਾਇਓ ਹੋਡੀ ਬਾਤ ਮੂੰਡ ਇਹ ਆਨੀ ਮ੍ਰਿਗ ਪੈ ਕਰ ਕੋਕਿਲਾ ਪਛਾਨੀ ਕਹੋ ਤੋ ਤੁਰਤ ਤਾਹੇ ਹਨ ਲਿਆਉ ਤਾਕੋ ਤੁਮ ਕੋ ਮਾਸ ਖਵਾਉ ਤਬ ਕੋਕਲਾ ਖੁਸ਼ੀ ਹੋਇ ਗਈ ਚਾਹਤ ਥੀ ਚਿਤ ਮੈਂ ਸੋ ਪਈ ਯਾ ਇਨ ਮੂੜ ਭੇਦ ਨਹਿ ਪਾਇਓ ਤਾਇਆ ਕਉ ਮ੍ਰਿਗ ਕਉ ਤਬ ਧਾਇਓ ਸੀੜਨ ਵਿੱਚ ਨਿਰਪਤ ਲੱਗ ਰਹਿਓ ਤੀ ਕਮਾਨ ਹਾਥ ਮੈਂ ਗਇਓ ਜਬ ਹੋਡੀ ਤੇ ਠਾਂ ਚਲ ਆਇਓ ਸਿਰ ਸਾਲੂ ਬਚਨ ਸੁਨਾਇਓ ਅਬ ਤੁਮ ਕਹਿਓ ਪੌਰ ਖੈ ਤਰੋ ਮੋ ਪਰ ਪ੍ਰਥਮ ਕਾਇ ਕਹ ਕਰੋ ਕੰਪਤ ਦਰਸਤ ਨਾ ਸ਼ਸਤਰ ਸੰਭਾਰਿਓ ਤਨ ਧਨ ਬਾਣ ਰਸਾਲੂ ਮਾਰਿਓ ਲਾਗਤ ਬਾਣ ਤਰਨ ਗਿਰ ਪਰਿਓ ਏਕੈ ਬ੍ਰਿਣ ਲਾਗਤ ਹੀ ਮਰਿਓ ਤਾ ਕੋ ਤੁਰਤ ਮਾਸ ਕਟ ਲੀਨੋ ਭੂਜ ਕੋਕਲਾ ਕਉ ਲੈ ਦੀਨੋ ਜਬ ਤੇ ਮਾਸ ਕੋਕਲਾ ਖਾਇਓ ਲਗਿਓ ਸਲੋਨੋ ਅਤ ਚਿਤ ਭਾਇਓ ਯਾ ਕੇ ਤੁਲ ਮਾਸ ਕੋ ਨਾਹੀ ਰਾਜਾ ਮੈਂ ਰੀਜੀ ਮਨ ਮਾਈ ਤਬ ਸਾਲੂ ਵਚਨ ਉਚਾਰੇ ਵਹਿ ਮਿਰਗ ਕਰ ਪਰਿਓ ਹਮਾਰੇ ਜੀਤ ਤੂੰ ਜਾ ਸੋ ਭੋਗ ਕਮਾਇਓ ਮਰੇ ਪ੍ਰਾਂਤ ਮਾਸ ਤੇ ਖਾਇਓ ਜਬ ਇਹ ਤਨਕ ਭਨਕ ਸੁਣ ਲਈ ਲਾਲ ਹੁਤੀ ਪੀਰੀ ਹਵੈ ਗਈ ਤ੍ਰਿਗ ਜੀਵੋ ਇਹ ਜਗਤ ਹਮਾਰੋ ਜਿਨ ਕਾਇਓ ਨਿਜ ਮੀਤ ਪਿਆਰੋ ਦੋਰਾ ਸੁਨਤ ਕਟਾਰੀ ਨਿਮਤ ਕੀ ਲੈ ਆਪਣੇ ਉਰ ਮਾਰ ਉਰ ਹਨ ਧੌਲ ਹਰਤੇ ਗਿਰੀ ਹੋਡੈ ਨੈਨ ਨਿਹਾਰ ਉਧਰ ਕਟਾਰੀ ਮਾਰ ਕੈ ਪਰੀ ਮਹਾਲ ਤੈ ਟੂਟ ਏਕ ਘਰੀ ਸਸਕਤ ਰਹੀ ਬਹੁਰ ਪ੍ਰਾਨ ਗਏ ਛੂਟੇ ਚਉਪਈ ਗ੍ਰਹਿ ਤੇ ਟੂਟ ਧਰਨ ਪਰ ਪਰੀ ਲਾਜ ਮਰਤ ਜਮਪੁਰ ਮਗ ਧਰੀ ਤਬ ਚਲ ਤਾਂ ਰਸਾਲੂ ਆਇਓ ਮਾਸ ਕਰਨ ਦੂ ਖਵਾਇਓ ਦੋਹਰਾ ਜੋ ਬਨਤਾ ਪਤੇ ਆਪਨੋ ਤਿਆਗ ਔਰ ਪੈ ਜਾਏ ਸੋ ਐਸੋ ਪੁਨ ਤੁਰਤ ਹੀ ਕਿਉ ਨਹਿ ਲਹਤ ਸਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 97 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ